ਕੁਝ ਖਰੀਆਂ ਗੱਲਾਂ ਸੁਖਿੰਦਰ ਸਿੰਘ ਸਭਰਾ ਵੱਲੋਂ ਲਿਖੀਆਂ 6 ਕਿਤਾਬਾਂ ਵਿੱਚ ਇਸ ਨੂੰ ਇਸ ਨੂੰ ਲੈ ਕੇ ਸੁਖਿੰਦਰ ਸਿੰਘ ਸਭਰਾ ਵੱਲੋਂ ਲਿਖੀਆਂ 6 ਕਿਤਾਬਾਂ ਵਿੱਚ ਇਸ ਨੂੰ ਲੈ ਕੇ ਸਿੱਖ ਜਗਤ ਜਗਤ ਵੱਲੋਂ ਪ੍ਰਵਾਨਿਤ ਹਸਤੀਆਂ ਵਿੱਚ ਔਗਣ ਨਜ਼ਰ ਆਉਂਦੇ ਹਨ ਕੀ ਕਾਰਨ ਹੈ ਨਾਸਤਕਾਂ ਵਿੱਚ ਕੋਈ ਔਗਣ ਨਹੀਂ ਦਿਸਦਾ ਦੂਜਾ ਜਿਸ ਮਹਿਕਮੇ ਵਿੱਚ ਇਸ ਨੇ 20 ਸਾਲ ਨੌਕਰੀ ਕੀਤੀ ਹੈ ਕੀ ਪੁਲਿਸ ਮਹਿਕਮੇ ਦੇ ਸਾਰੇ ਹੀ ਦੁੱਧ ਧੋਤੇ ਹੋਏ ਹਨ ਪਿਛਲੇ 30 ਸਾਲ ਦੇ ਸਿੱਖੀ ਸੰਘਰਸ਼ ਨਾਲ ਜੁੜੀਆਂ ਸਿੱਖ ਜਥੇਬੰਦੀਆਂ ਨੂੰ ਛੱਜ ਵਿੱਚ ਪਾ ਕੇ ਛੱਟਿਆ ਛੱਟਿਆ ਹੈ ਪਰ ਝੂਠੇ ਪੁਲਿਸ ਮੁਕਾਬਲੇ ਕਰਾ ਕੇ ਨਾਮ ਲੈਣ ਵਾਲਿਆਂ ਨਜਾਇਜ਼ ਚੱਡੇ ਪਾੜ ਕੇ ਪੈਸਾ ਕਮਾਉਣ ਵਾਲਿਆਂ ਫੀਤੀਆਂ ਲਾਉਣ ਵਾਲਿਆਂ ਲਈ ਇਸ ਦੀ ਕਲਮ ਨੇ ਮੌਨ ਕਿਉਂ ਧਾਰ ਲਿਆ ਜਦ ਕਿ ਇਹ ਸਭ ਕੁਝ ਇਸ ਦੀਆਂ ਅੱਖਾਂ ਸਾਹਮਣੇ ਪੁਲਿਸ ਥਾਣਿਆਂ ਵਿੱਚ ਹੁੰਦਾ ਰਿਹਾ ਸਾਕਾ ਨੀਲਾ ਤਾਰਾ ਅਧੀਨ ਸਰਕਾਰ ਨੇ ਹਰਮੰਦਰ ਸਾਹਿਬ ਤੇ ਹਮਲਾ ਕਰਕੇ ਗੁਰਧਾਮਾਂ ਦੇ ਢਾਹਣ ਤੋਂ ਇਲਾਵਾ ਸਿੱਖ ਨਸਲਕੁਸ਼ੀ ਦਾ ਕੰਮ ਕੀਤਾ ਕੀ ਕਾਰਨ ਹਨ ਕਿ ਸਭਰਾ ਸਭ ਕੁਝ ਆਰਾਮ ਨਾਲ ਹਜਮ ਕਰ ਗਿਆ ਅਤੇ ਆਪਣੀ ਕਿਸੇ ਕਿਤਾਬ ਵਿੱਚ ਇੱਕ ਵੀ ਲਾਈਨ ਇਸ ਬਾਰੇ ਨਹੀਂ ਲਿਖੀ ਜਦ ਕਿ ਇਸ ਦੇ ਗੁਰੂ ਕਾਲਾ ਹੁਗਾਨਾ ਨੇ ਵਿਪਰਨ ਕੀ ਰੀਤ ਤੋਂ ਸਜਦਾ ਮਾਰਗ ਭਾਗ 10ਵਾਂ ਵਿੱਚ ਸਭ ਕਾਸੇ ਲਈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਕਸੂਰਵਾਰ ਠਹਿਰਾਇਆ ਹੈ ਅਤੇ ਸਭਰਾ ਵਾਰ-ਵਾਰ ਸੰਤ ਜੀ ਨੂੰ ਮਹਾਨ ਸਿੱਖ ਆਖਦਾ ਹੈ ਬਲੂ ਸਟਾਰ ਪਿੱਛੋਂ ਸਿੱਖੀ ਪਿਆਰ ਵਾਲੇ ਗੁਰਸਿੱਖਾਂ ਡਾਕਟਰ ਗੰਡਾ ਸਿੰਘ ਡਾਕਟਰ ਧਨਵੰਤ ਸਿੰਘ ਭਗਤ ਪੂਰਨ ਸਿੰਘ ਪਿੰਗਲਵਾੜਾ ਆਦਿ ਨੇ ਰੋਸ ਵਜੋਂ ਸਰਕਾਰ ਵੱਲੋਂ ਮਿਲੇ ਪਦਮ ਸ਼੍ਰੀ ਦੇ ਸਨਮਾਨ ਵਾਪਸ ਕਰਕੇ ਰੋਸ ਪ੍ਰਗਟ ਕੀਤਾ ਪਰ ਸਾਰੀ ਕੌਮ ਨੂੰ ਬ੍ਰਾਹਮਣਵਾਦੀ ਅੰਧਵਿਸ਼ਵਾਸੀ ਮੂਰਖ ਅਤੇ ਵਿਵੇਕਹੀਣ ਕਹਿਣ ਵਾਲਾ ਗੁਰਬਖਸ਼ ਸਿੰਘ ਕਾਲਾ ਅਫਗਾਨਾ ਅਤੇ ਸਭਰਾ ਤਰੰਗੇ ਨੂੰ ਸਲਾਮੀ ਦੇ ਕੇ ਤਨਖਾਹ ਲੈਂਦਾ ਰਿਹਾ ਪੰਜਵਾਂ ਗੁਰਨਿੰਦਾ ਨਾ ਸੁਨੇਹੀ ਕਾਨ ਭੇਟ ਕਰੈ ਤੇ ਸੰਕਰਪਾਨ ਦੇ ਕਥਨ ਅਨੁਸਾਰ ਗੁਰੂ ਕੇ ਪਿਆਰ ਵਾਲੇ ਫੌਜੀ ਸਿੰਘਾਂ ਨੇ ਬਾਗੀ ਹੋ ਕੇ ਹਰਮੰਦਰ ਸਾਹਿਬ ਵੱਲ ਵਹੀਰਾਂ ਘੱਤ ਲਈਆਂ ਆਸੇ-ਪਾਸੇ ਦੇ ਪਿੰਡਾਂ ਦੇ ਸਿੱਖਾਂ ਨੇ ਹਰਮੰਦਰ ਸਾਹਿਬ ਵੱਲ ਕਮਰ ਕੱਸੇ ਕਰ ਲਏ ਸਰਕਾਰ ਨੇ ਕਈ ਥਾਈਂ ਨਾਕਾ ਲਾ ਕੇ ਰੋਕਿਆ ਕਈ ਥਾਈਂ ਗੋਲੀਆਂ ਤੇ ਬੰਬ ਵਰਸਾਏ ਜਦ ਕਿ ਤਰਕਸ਼ੀਲ ਵਿਵੇਕਸ਼ੀਲ ਅਤੇ ਹੋਰ ਕਈ ਸ਼ੀਲਤਾ ਦਾ ਮਾਲਕ ਸਭਰਾ ਅਤੇ ਇਸ ਦੇ ਟੋਲੇ ਦੇ ਬੰਦੇ ਰੇਡੀਓ ਤੇ ਖਬਰਾਂ ਸੁਣਨ ਦਾ ਆਨੰਦ ਮਾਣਦੇ ਰਹੇ 6ਵਾਂ ਨਵੰਬਰ 1984 ਦੇ ਸਰਕਾਰੀ ਸਿੱਖ ਕਤਲੇਆਮ ਪਿੱਛੋਂ ਜੁਝਾਰੂ ਸਿੰਘਾਂ ਨੇ ਜਥੇ ਬਣਾ ਕੇ ਸਰਕਾਰ ਨਾਲ ਮੱਥਾ ਲਾਇਆ 12 ਸਾਲ ਦਰ-ਦਰ ਰੁਲੇ ਸਿਰਾਂ ਦੇ ਮੁੱਲ ਪਵਾਏ ਹੱਡ ਤੁੜਵਾਏ ਅਤੇ ਉਹ ਕਾਰਨਾਮੇ ਕੀਤੇ ਕਿ ਸੰਸਾਰ ਦੰਗ ਰਹਿ ਗਿਆ ਅਤੇ ਸਭਰਾ ਵਰਗੇ ਕਾਮਰੇਡੀ ਸਿੱਖਾਂ ਦੇ ਇੱਕ ਵਰਗ ਨੇ ਇਹਨਾਂ ਬਰਖਲਾਫ ਸੈਨਾ ਬਣਾ ਕੇ ਇਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਦੇ ਦੂਸਰੇ ਵਰਗ ਨੇ ਸਰਕਾਰੀ ਪਿੱਠੂ ਬਣ ਕੇ ਇਹਨਾਂ ਨੂੰ ਚੋਰ ਡਾਕੂ ਅਤੇ ਦਿਸ਼ਾਹੀਣ ਮੰਢੀਰ ਕਹਿ ਕੇ ਭੰਡਿਆ ਅਤੇ ਸਭਰਾ ਵੀ ਪੂਰੇ ਤਾਣ ਨਾਲ ਇਹਨਾਂ ਦੀ ਭੰਡੀ ਕਰ ਰਿਹਾ ਹੈ ਕੀ ਕੀਤਾ ਸਭਰਾ ਦੇ ਟੋਲੇ ਨੇ ਅਤੇ ਅਖੌਤੀ ਮਿਸ਼ਨਰੀ ਕਾਲਜ ਵਾਲਿਆਂ ਨੇ ਕੇਵਲ ਇਹੀ ਕਿ ਦੰਦਵੀ ਟਕਸਾਲ ਤੇ ਖੰਡਗਿਰੀ ਜਥੇ ਨੂੰ ਬ੍ਰਹਮ ਬਾਹਮਣਵਾਦੀ ਐਲਾਨਿਆ ਸਤਵਾਂ ਜੋ ਪ੍ਰਚਾਰ ਸੁਖਵਿੰਦਰ ਸਿੰਘ ਸਭਰਾ ਕਰ ਰਿਹਾ ਹੈ ਉਹੀ ਪ੍ਰਚਾਰ ਨਾਸਤਕਾਂ ਦਾ ਤਰਕਸ਼ੀਲ ਟੋਲਾ ਕਰ ਰਿਹਾ ਹੈ ਫਰਕ ਸਿਰਫ ਬਾਹਰਲੇ ਭੇਖ ਦਾ ਹੈ ਸਭਰਾ ਨੇ ਸਿਰਫ ਸ਼ਕਲ ਸਿੱਖਾਂ ਵਾਲੀ ਬਣਾਈ ਹੈ ਪਰ ਕਿਰਦਾਰ ਆਚਾਰ ਸਭ ਕਾਮਰੇਡਾਂ ਵਾਲਾ ਹੈ ਗੁਰਬਾਣੀ ਦੇ ਅਰਥ ਭੀ ਕਾਮਰੇਡਾਂ ਵਾਲੇ ਕਰਦਾ ਹੈ ਫਿਰ ਇਹ ਝੂਠ ਕਿਉਂ ਬੋਲਦਾ ਹੈ ਕਿ ਮੈਂ ਗੁਰੂ ਦਾ ਸਿੱਖ ਹਾਂ ਅਠਵਾਂ ਸੁਖਵਿੰਦਰ ਸਿੰਘ ਸਭਰਾ ਦੇ ਪ੍ਰਚਾਰ ਨੇ ਅੱਜ ਤੱਕ ਕਿੰਨੇ ਕੋ ਨਾਸਤਕਾਂ ਨੂੰ ਗੁਰਬਾਣੀ ਅਨੁਸਾਰ ਧਰਮੀ ਜਿਉੜੇ ਬਣਾਇਆ ਹੈ ਨੌਵਾਂ ਇਸ ਨੇ ਆਪਣੀਆਂ ਸਾਰੀਆਂ ਕਿਤਾਬਾਂ ਵਿੱਚ ਸਾਰਾ ਜ਼ੋਰ ਸਿੱਖ ਜਥੇਬੰਦੀਆਂ ਨੂੰ ਭੰਡਣ ਲਈ ਲਾਇਆ ਹੈ ਕੀ ਕਾਰਨ ਹੈ ਕਿ ਸਿੱਖਾਂ ਦੀ ਹੋਂਦ ਖਤਮ ਕਰਨ ਤੇ ਤੁਲੀਆਂ ਰਾਜਨੀਤਿਕ ਪਾਰਟੀਆਂ ਜਾਂ ਬਹੁ ਸੰਖਿਅਕ ਫਿਰਕੂ ਜਥੇਬੰਦੀਆਂ ਦੇ ਬਰਖਲਾਫ ਇੱਕ ਅੱਖਰ ਵੀ ਨਹੀਂ ਲਿਖਿਆ ਦਸਵਾਂ ਜਿਸ ਨੂੰ ਇਹ ਵਾਰ-ਵਾਰ ਧੰਨ ਗੁਰੂ ਗ੍ਰੰਥ ਸਾਹਿਬ ਆਖਦਾ ਹੈ ਜਦ ਉਸ ਦੇ ਪ੍ਰਮਾਣਿਕਤਾ ਤੇ ਸਪੋਕਸਮੈਨ ਨੇ ਪ੍ਰਸ਼ਨ ਚਿੰਨ ਲਗਾ ਦਿੱਤਾ ਤਾਂ ਸਭਰਾ ਨੂੰ ਮੂੰਹ ਵਿੱਚ ਗੁੜ ਪਾ ਲਿਆ ਇਸ ਦੀ ਕਲਮ ਨੂੰ ਨੀਂਦ ਆ ਗਈ ਅਤੇ ਉਹ ਹਾਲ ਸਾਰੇ ਮਿਸ਼ਨਰੀ ਕਾਲਜਾਂ ਦਾ ਹੈ 11ਵਾਂ ਕਾਲਾ ਅਫਗਾਨਾ ਨੇ ਹਮੇਸ਼ਾ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇੱਕ ਇੱਕ ਅੱਖਰ ਨੂੰ ਨਮਸਕਾਰ ਕੀਤੀ ਹੈ ਪੰਨਾ 78 ਉੱਤਰ ਇਸੇ ਲਈ ਸਾਰੀ ਉਮਰ ਰਿਸ਼ਵਤਖੋਰੀ ਹੇਰਾਫੇਰੀਆਂ ਕਰਦਾ ਰਿਹਾ ਅਤੇ 68 ਸਾਲ ਦੀ ਉਮਰ ਵਿੱਚ ਕੈਨੇਡਾ ਜਾ ਕੇ ਬਲਾਤਕਾਰ ਦੇ ਕੇਸ ਜੁਰਮਾਨਾ ਭਰਿਆ ਹੈ 12ਵਾਂ ਕਾਲਾ ਅਫਗਾਨਾ ਨੇ ਪੰਜ ਕਕਾਰੀ ਭੇਖ ਦਾ ਖੰਡਨ ਕੀਤਾ ਪੰਜ ਕਕਾਰੀ ਰਹਿਤ ਦਾ ਨਹੀਂ ਉੱਤਰ ਕਾਲਾ ਅਫਗਾਨਾ ਦੀ ਇਹ ਟਿੱਪਣੀ ਕਿਸ ਲਈ ਹੈ ਗੁਰਮਤ ਵਿੱਚ ਕਿਸੇ ਸ਼ਾਸਤਰ ਦੀ ਮਾਨਤਾ ਨਹੀਂ ਸਤਿਗੁਰੂ ਜੀ ਨੇ ਜੀਵਨ ਜਾਜ ਲਈ ਗਿਆਨ ਖੜਕ ਤੇ ਗਰੀਬੀ ਗਦਾ ਹਮਾਰੀ ਵਰਤਨ ਲਈ ਉਪਦੇਸ਼ ਦਿੱਤਾ ਹੈ ਜਿੱਥੇ ਦੂਰੋਂ ਮਾਰ ਕਰਨ ਵਾਲੇ ਪਿਸਤੌਲ ਰਾਈਫਲ ਰਾਕਟ ਮਿਜ਼ਾਈਲਾਂ ਹੋਣ ਉੱਥੇ ਤਲਵਾਰ ਕੀ ਕਰ ਸਕਦੀ ਹੈ ਵਿਪਰਨ ਕੇ ਰੀਤੋ ਤੋਂ ਸਜਦਾ ਮਾਰਗ ਭਾਗ ਦਸਵਾਂ ਜਿੱਤਰ ਨਾਟਕ ਪੰਨਾ 6 ਕਾਲਾ ਅਫਗਾਨਾ ਦੀ ਇਹ ਟਿੱਪਣੀ ਸਭਰਾ ਦੀ ਲਿਖਤ ਦਾ ਮੂੰਹ ਚੜਾਉਂਦੀ ਹੈ 13ਵਾਂ ਇਹ ਲੇਖ ਕਹਿੰਦਾ ਹੈ ਕਿ ਯੋਗੀ ਹਰਪੰਜ ਸਿੰਘ ਨੇ ਬਹੁਤ ਅਮਰੀਕੀ ਗੋਰਿਆਂ ਨੂੰ ਖੰਡੇ ਦੀ ਪਹੁਲ ਛਕਾਈ ਚੇਤੇ ਰਹੇ ਕਿ ਇਹ ਗੋਰੇ ਗੰਗਾ ਮਈਆ ਦੀ ਆਰਤੀ ਕਰਦੇ ਫੜੇ ਗਏ ਸਨ ਸੰਤਾਂ ਦੇ ਕੋਤਕ ਭਾਗ 6ਵਾਂ ਪੰਨਾ 79 ਉੱਤਰ ਸਭਰਾ ਨੇ ਕਿਸੇ ਕਿਤਾਬ ਲਿਖਤ ਜਾਂ ਹੋਰ ਕੋਈ ਸਬੂਤ ਨਹੀਂ ਦਿੱਤਾ ਕਿਸੇ ਅਖਬਾਰ ਦੀ ਤਾਰੀਖ ਪੰਨਾ ਨਹੀਂ ਦਿੱਤਾ ਖੂਹ ਵਿੱਚ ਇੱਟ ਮਾਰੀ ਹੈ ਲੱਭਦੇ ਰਹੋ ਅਜੇ ਝੂਠ ਦੇ ਠੇਕੇਦਾਰ ਦਾ ਜਵਾਬ ਕੌਣ ਦੇਵੇ 14ਵਾਂ ਨਿਰਮਲੇ ਸਦਾ ਹੀ ਖੰਡਾ ਪਹਲ ਦਾ ਵਿਰੋਧ ਕਰਦੇ ਰਹੇ ਭਾਗ 6ਵਾਂ ਪੰਨਾ 85 ਖਾਲਸਾ ਪੰਚਾਇਤ ਸਿੱਖ ਦੀ ਕਾਲਜ ਸਭਾ 20ਵੀਂ ਸਦੀ ਦੀ ਉਪਜ ਹੈ ਜਦ ਕਿ ਖੰਡਾ ਪਹਲ ਦਸ਼ਮੇਸ਼ ਪਿਤਾ ਤੋਂ ਪਿੱਛੋਂ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਤੱਕ ਨਿਰੰਤਰ ਚੱਲਦੀ ਰਹੀ ਉਸ ਵੇਲੇ ਸਾਰੇ ਪ੍ਰਚਾਰਕ ਦਮਦਮੀ ਟਕਸਾਲ ਜਾਂ ਨਿਰਮਲੇ ਸਨ ਮੌਜੂਦਾ ਸਮੇਂ ਗਿਆਨੀ ਸੰਤ ਸਿੰਘ ਮਸਕੀਨ ਨਿਰਮਲ ਡੇਰਿਆਂ ਦੀ ਉਪਜ ਇੱਕ ਉੱਗੀ ਪੰਥਕ ਸ਼ਖਸੀਅਤ ਹੈ ਜੋ ਖੁਦ ਅੰਮ੍ਰਿਤਧਾਰੀ ਸਨ ਅਤੇ ਅੱਗੇ ਖੰਡੇ ਪਹਲ ਦਾ ਪ੍ਰਚਾਰ ਕਰਦੇ ਰਹੇ ਸਭਰਾ ਦੀ ਇਹ ਟਿੱਪਣੀ ਅਗਿਆਨਤਾ ਵਾਲੀ ਹੈ 15ਵਾਂ ਕਾਰਸੇਵਾ ਵਾਲੇ ਬਾਬਿਆਂ ਕੋਲ ਤਾਂ ਪਹਿਲਾਂ ਗਿਆ ਹਾਂ ਇਹਨਾਂ ਕਿਹਾ ਕਿ ਬਾਅਦ ਵਿੱਚ ਗਿਆ ਜਿਸ ਸਮੇਂ ਮੈਂ ਕਾਰਸੇਵਾ ਵਾਲਿਆਂ ਕੋਲ ਰਿਹਾ ਉਸ ਸਮਾਂ 1973 ਤੋਂ ਕਰੀਬ 1976 ਤੱਕ ਹੈ ਉੱਤਰ ਪਹਿਲਾਂ ਗਿਆ ਕਿ ਬਾਅਦ ਵਿੱਚ ਗਿਆ ਇਹ ਗੱਲ ਨਹੀਂ ਗੱਲ ਇਹ ਹੈ ਕਿ ਕੀਤਾ ਕੀ ਜਿਸ ਥਾਲੀ ਵਿੱਚ ਖਾਦਾ ਉਸੇ ਵਿੱਚ ਛੇਕ ਦਿੱਤਾ ਜਿਸ ਦੀ ਸ਼ਰਨ ਵਿੱਚ ਰਿਹਾ ਉਸੇ ਦੀ ਨਿੰਦਾ ਕਰਦਾ ਨਹੀਂ ਥੱਕਦਾ ਕਾਰ ਸੇਵਾ ਵਾਲਿਆਂ ਨੂੰ ਵਿਹਲੜ ਹਰਾਮ ਖਾਣੇ ਅਨਪੜ ਜਾਹਲ ਦੱਸਦਾ ਹੈ ਅਤੇ ਸਿੱਖ ਜਵਾਨੇ ਨੂੰ ਨਸ਼ਿਆਂ ਵੱਲ ਧੱਕਣ ਵਾਲੇ ਆਖਦਾ ਹੈ ਜਦ ਇਹ 3 ਸਾਲ ਉੱਥੇ ਰਹਿ ਕੇ ਗੁਪਤ ਭੇਦ ਪਾ ਗਿਆ ਫਿਰ ਨਸ਼ਾ ਵੰਡਣ ਵਾਲਿਆਂ ਦੇ ਤੇ ਛਾਪਾ ਮਰਵਾ ਕੇ ਜੇਲ੍ਹ ਭੇਜਣ ਦਾ ਪਰਉਪਕਾਰ ਕਰਕੇ ਸਿੱਖੀ ਸੇਵਾ ਕਿਉਂ ਨਹੀਂ ਕੀਤੀ ਕਿਉਂਕਿ ਅੰਦਰੋਂ ਹੋਰ ਬਾਹਰੋਂ ਹੋਰ ਭੇਖੀ ਅਤੇ ਪਖੰਡੀ ਹੈ ਇਹੋ ਜਿਹੇ ਲੱਛਣ ਉੱਥੇ ਕਰਕੇ ਆਇਆ ਹੈ ਉਹ ਸਭ ਇਸ ਦੇ ਸਾਥੀ ਦੱਸਦੇ ਵੀ ਸ਼ਰਮਾਉਂਦੇ ਹਨ ਅਤੇ ਆਪਣੇ ਲੱਛਣਾਂ ਤੇ ਪਰਦਾ ਪਾਉਣ ਲਈ ਉਲਟੇ ਉਹਨਾਂ ਨੂੰ ਹੀ ਭੰਡ ਰਿਹਾ ਹੈ 16 ਅਸੀਂ ਤਾਂ ਜਗਤ ਗੁਰੂ ਨਾਨਕ ਦੇਵ ਸਾਹਿਬ ਨੂੰ ਸਮਰੱਥ ਗੁਰੂ ਮੰਨਦੇ ਹਾਂ ਸਾਰੀ ਉਮਰ ਪੈਦਲ ਚੱਲ ਕੇ ਭੁੱਲੇ ਭਟਕਾਂ ਨੂੰ ਸੱਜ ਦੇ ਰਾਹ ਤੇ ਤੋਰਿਆ ਕਰਮਕਾਂਡਾਂ ਪਖੰਡਾਂ ਕਰਾਮਾਤਾਂ ਸ਼ਕਤੀਆਂ ਦਿਖਾਉਣ ਵਾਲਿਆਂ ਦਾ ਪਾਜ ਲੋਕਾਂ ਸਾਹਮਣੇ ਉਧੇੜਿਆ ਭਾਗ 6ਵਾਂ ਪੰਨਾ 37 ਉੱਤਰ ਸਭਰਾ ਦੱਸੇ ਕਿ ਸਮਰੱਥ ਕਿਸ ਨੂੰ ਕਹਿੰਦੇ ਹਨ ਅਤੇ ਸਮਰੱਥ ਕੀ ਨਹੀਂ ਕਰ ਸਕਦਾ ਪਰ ਸਭਰਾ ਦੀ ਲਿਖਤ ਆਖਦੀ ਹੈ ਕਿ ਸਮਰੱਥ ਗੁਰੂ ਕਿਸੇ ਦਾ ਮਨ ਦਾ ਰੋਗ ਦੂਰ ਨਹੀਂ ਕਰ ਸਕਦਾ ਅਤੇ ਨਾ ਤਨ ਦਾ ਰੋਗ ਦੂਰ ਕਰ ਸਕਦਾ ਹੈ ਕੋਈ ਬਾਬੇ ਵੱਲ ਪੱਥਰ ਰੋੜ ਦੇਵੇ ਤਾਂ ਬਚਾਓ ਲਈ ਪੱਥਰ ਰੋਕ ਨਹੀਂ ਸਕਦਾ ਪਰਮੇਸ਼ਰ ਦੀ ਖਲਕਤ ਦੀ ਪਿਆਸ ਬੁਝਾਉਣ ਲਈ ਮਿੱਠੇ ਚਸ਼ਮੇ ਦਾ ਪਾਣੀ ਵਗਾਉਣ ਵਾਲਾ ਪਰਵਕਾਰ ਨਹੀਂ ਕਰ ਸਕਦਾ ਕਿਸੇ ਦੇ ਹੰਕਾਰ ਨੂੰ ਤੋੜ ਕੇ ਸਿੱਧੇ ਰਸਤੇ ਪਾਉਣ ਲਈ ਕੋਈ ਆਤਮਿਕ ਕਲਾ ਨਹੀਂ ਦਿਖਾ ਸਕਦਾ ਕਿਸੇ ਕੋੜੀ ਦਾ ਰੋਗ ਨਹੀਂ ਕੱਟ ਸਕਦਾ ਫਿਰ ਕਾਹਦਾ ਸਮਰੱਥ ਹੈ ਬਾਬੇ ਨਾਲੋਂ ਤਾਂ ਸਮਰੱਥ ਫਿਰ ਕਾਲਾ ਫਗਾਨਾ ਹੋਇਆ ਜਿਸ ਦੀਆਂ ਲਿਖਤਾਂ ਨੇ 2 ਕਰੋੜ ਸਿੱਖਾਂ ਨੂੰ ਵਕਤ ਪਾ ਰੱਖਿਆ ਹੈ 17 ਵੱਡੀਆਂ ਵੱਡੀਆਂ ਸਮਾਧੀਆਂ ਲਾਉਣ ਵਾਲੇ ਸੰਤ ਮੁਨੀ ਦੇਵਤੇ ਕਹਾਉਣ ਵਾਲਿਆਂ ਨੇ ਵੀ ਆਪਣੇ ਅੰਦਰ ਮਨ ਨਹੀਂ ਦੇਖਿਆ ਰੱਬ ਦੀ ਪ੍ਰਾਪਤੀ ਦਾ ਦਾਵਾ ਕਰਨ ਵਾਲਾ ਸੰਤ ਤਨ ਦੀ ਖੋਜ ਵਿੱਚ ਵੀ ਅਸਫਲ ਅਤੇ ਮਨ ਦੀ ਖੋਜ ਵਿੱਚ ਅਸਫਲ ਉੱਤਰ ਡਾਕਟਰ ਨੇ ਮਨ ਖੋਜਿਆ ਹੈ ਡਾਕਟਰ ਨੇ ਮਨ ਖੋਜਿਆ ਹੈ ਡਾਕਟਰ ਨੂੰ ਤਾਂ ਮਨ ਦਾ ਪਤਾ ਵੀ ਨਹੀਂ ਮਨ ਕੀ ਹੈ ਉਹ ਤਾਂ ਦਿਮਾਗ ਦੀਆਂ ਨਾੜਾਂ ਬ੍ਰੇਨ ਨੂੰ ਹੀ ਮਨ ਸਮਝੀ ਬੈਠਾ ਹੈ ਇਹ ਭਗਤੀ ਵਿੱਚ ਲੈਣ ਸੰਤਾਂ ਨੇ ਦੱਸਿਆ ਹੈ ਕਿ ਮਨ ਬੁੱਧੀ ਚਿੱਤ ਅਹੰਕਾਰ ਦੇ ਮਜਮੂਏ ਨੂੰ ਮਨ ਆਖੀਦਾ ਹੈ ਡਾਕਟਰ ਅਨੁਸਾਰ ਤਾਂ ਸਭਰਾ ਠੀਕ ਠਾਕ ਹੈ ਮਨ ਦਾ ਸਾਧਕ ਆਖੇਗਾ ਕਿ ਇਹ ਈਰਖਾ ਦਵੇਸ਼ ਅਹੰਕਾਰ ਅਗਿਆਨਤਾ ਦਾ ਸ਼ਿਕਾਰ ਮਨ ਦਾ ਰੋਗੀ ਹੈ